ਗੁਰੂ ਨਾਨਕ ਸਾਹਿਬ ਪਾਤਸ਼ਾਹ ਸਮਾਧੀ ਸਥਿਤ ਹੈ ਬਾਲਾ ਜੋਰ ਕਰਦਾ ਮਰਦਾਨਾ ਰਬਾਬ ਵਜਾਉਂਦਾ ਹੈ ਦੋ ਤਿੰਨ ਦਿਨ ਮਹਾਰਾਜ ਸਮਾਧੀ ਵਿੱਚ ਬੈਠੇ ਰਹੇ ਮਰਦਾਨਾ ਔਖਾ ਹੋ ਗਿਆ ਕਹਿੰਦਾ ਸਮਾਧੀ ਤੋਂ ਬ੍ਰਾਹਮ ਹੋ ਲੈਣ ਤੇ ਫਿਰ ਇਹਨਾਂ ਨਾਲ ਗੱਲ ਕਰਾਂਗਾ ਆਖਰ ਖੱਬੇ ਪਾਤਸ਼ਾਹ ਦੀ ਸਮਾਧੀ ਉੱਠੀ ਤੇ ਮਰਦਾਨੇ ਨੇ ਵੇਖਿਆ ਕਿ ਹੁਣ ਇਹਨਾਂ ਨੇ ਨੇਤਰ ਫੱਟੇ ਨੇ ਨਾਲ ਹੀ ਗੱਲ ਕਰਦਾ ਮਰਦਾਨਾ ਉੱਠ ਕੇ ਨਾ ਤੇ ਰਬਾਬ ਜਿਹੜਾ ਸੀ ਨਾ ਗੁਰੂ ਨਾਨਕ ਦੇ ਚਰਨਾਂ 'ਚ ਕਰ ਦਿੱਤਾ ਕਿਉਂ ਮੇਰੀ ਮਸਾਇਆ ਕੀ ਗੱਲ ਲਈ ਕਹਿੰਦਾ ਬਸ ਜੀ ਸਤਿ ਸ੍ਰੀ ਅਕਾਲ ਇਹ ਗੱਲ ਦੱਸ ਕਹਿੰਦੇ ਨੇ ਤੂੰ ਤੇ ਪਾਉਣ ਦਾ ਆਹਾਰੀ ਮੈਨੂੰ ਭੁੱਖ ਦੀ ਬਿਮਾਰੀ ਇਸੇ ਗੱਲੇ ਮੇਰਾ ਤੇਰਾ ਜੰਗ ਹੋ ਗਿਆ ਉਹ ਵੇਖਾਂ ਭੂਕ ਵਾਂਗੂ ਮੇਰਾ ਪੀਲਾ ਰੰਗ ਹੋ ਗਿਆ ਨਾਨਕਾ ਮੈਂ ਤੇ ਤੇਰੇ ਪਿੱਛੇ ਲੱਗ ਕੇ ਮਲੰਗ ਹੋ ਤੂੰ ਸਮਾਧੀ ਲਾ ਛੱਡਣਾ ਮੈਨੂੰ ਭੁੱਖ ਸਤਾਉਂਦੀ ਏ ਤੂੰ ਕਈ ਕਈ ਦਿਨ ਸਮਾਧੀ ਲਾ ਛੱਡਦਾ ਜਾਂ ਤੇ ਬਾਲੇ ਵਰਗਾ ਸਿਰਕ ਦੇ ਦੇ ਤੇ ਤਾਂ ਵੀ ਗੱਲ ਹੈ ਹੁਣ ਜਾਂ ਨਾ ਤੂੰ ਮੈਨੂੰ ਬਾਲੇ ਵਾਲਾ ਦੇ ਦਿੱਤਾ ਤੇ ਮੈਂ ਤੇ ਮਰ ਜਲਿਆ ਭੁੱਖਾ ਸਰਦਾਰਾਂ ਦੇ ਪਰੌਣੇ ਮਧੂਰੀ ਗਦੇਲਾਂ ਦੇ ਸੌਣ ਵਾਲੇ ਬਦਾਮ ਪੀਣ ਵਾਲੇ ਕੜਾਹ ਖਾਣ ਵਾਲੇ ਤੇ ਕਿੱਥੇ ਇੱਥੇ ਖੜੰਬਿਆਂ 'ਚ ਲਿਆ ਕੇ ਤੂੰ ਬਾਹਰ ਸਮਝੋ ਬਾਹਰਾਂ 'ਚ ਮਾਲ ਛੱਡਣ ਲੱਗਾ ਇਹ ਕੋਈ ਕੰਮ ਹੈ ਤੇਰੇ ਵਾਸਤੇ ਮਾਰੇ ਕਹਿੰਦੇ ਮਰਦਾਨਿਆ ਤੈਨੂੰ ਨਹੀਂ ਪਤਾ ਮੈਂ ਇੱਥੇ ਕਿਉਂ ਬੈਠਾ ਅਸੀਂ ਕਿਉਂ ਬੈਠੇ ਮੈਂ ਇਹ ਪੁੱਛਣਾ ਵੀ ਇੱਥੇ ਕਿਉਂ ਬੈਠੇ ਕਹਿੰਦੇ ਨੇ ਮਰਦਾਨਿਆ ਇੱਥੇ ਜਿਹੜਾ ਮੈਂ ਬੈਠਾ ਆ ਨਾ ਇਹ ਵੀ ਮੈਂ ਕਿਸੇ ਨਾਲ ਪਿਛਲੇ ਜਨਮ ਦਾ ਇਕਰਾਰ ਕੀਤਾ ਹੈ ਤੇ ਤਾਂ ਹੀ ਬੈਠਾ ਉਹ ਮੈਂ ਉਹਦੇ ਨਾਲ ਇਕਰਾਰ ਕੀਤਾ ਪਿਛਲੇ ਜਨਮ ਦਾ ਉਹ ਇਕਰਾਰ ਪੂਰਾ ਕਰਦਾ ਜਦੋਂ ਦਰੋਪਤਾ ਦੇ ਜੀਵ ਨਾ ਲੱਗੇ ਖੰਨਾ ਤੇ ਦਰੋਪਤਾ ਨੇ ਉਹ ਫਟ ਮਾਖਿਆ ਸੀ ਜੈ ਪਰ ਕੀਰ ਮੁੱਕ ਗਏ ਮੇਰੇ ਕਿਸੇ ਅਵਤਾਰ ਨਹੀਂ ਕਹਿਣਾ ਤੇ ਰੁਕਮੀ ਅਗੇ ਤਾਂ ਕੀ ਜਨਾਬ ਅਵਤਾਰ ਕਹਿਣਗੇ ਉਹ ਫਿਰ ਕਹਿੰਦੇ ਨੇ ਜੇ ਮੈਂ ਕਰ ਲੈਦਾ ਨਾ ਕੀਤਾ ਮੇਰਾ ਇਤਬਾਰ ਨਹੀਂ ਰਹਿਣਾ ਉਹ ਮੈਂ ਜਿਹੜਾ ਤੰਦ ਲਈ ਸੀ ਨਾ ਤੇ ਆਖਦੇ ਕਾ ਸੋਣਾ ਤੇ ਵਿਆਹ ਦਾ ਹਿਸਾਬ ਤੇ ਇਹ ਇੱਕ ਤੰਦ ਦਾ ਮੇਰੀ ਬੇਅਤਮਾਰੀ ਹੋ ਜਾਏਗੀ ਇਸ ਵਾਸਤੇ ਮੈਂ ਉਹਦੀ ਸਹਾਇਤਾ ਕਰਨੀ ਹੈ ਸਾਧੂ ਕਹਿੰਦੇ ਨੇ ਜਿਹੜਾ ਮੈਂ ਇਕਰਾਰ ਕੀਤਾ ਹੈ ਜਦੋਂ ਇਹ ਖਿਦਣਾ ਦਾ ਤੇਰੇ ਕੋਲ ਇਸ ਤਰ੍ਹਾਂ ਦੁੱਧ ਪੀ ਜਾਂਦਾ ਤੇ ਜੇ ਮੈਂ ਨਾ ਇਕਰਾਰ ਪੂਰਾ ਕਰਾਂ ਤਾਂ ਫਿਰ ਮੇਰੀ ਬੇਅਤਮਾਰੀ ਹੋ ਜਾਏਗੀ ਇਸ ਵਾਸਤੇ ਮੈਂ ਇੱਥੇ ਦੇਖਿਆ ਪਿਛਲੇ ਜਨਮ ਦਾ ਇਕਰਾਰ ਪੂਰਾ ਕਰਵਾ ਤੇ ਮਰਦਾਨਾ ਕਹਿੰਦਾ ਤੇ ਮਹਾਰਾਜ ਜੀ ਇਕਰਾਰ ਤੁਸੀਂ ਕੀਤਾ ਹੈ ਮੈਂ ਤੇ ਨਹੀਂ ਕੀਤਾ ਮੈਂ ਤੁਹਾਨੂੰ ਨਹੀਂ ਆਂਦਾ ਵੀ ਆਪਣੇ ਇਕਰਾਰ ਪੂਰੇ ਨਾ ਕਰੋ ਪਰ ਮੇਰੀ ਤੁਹਾਡੀ ਸਾਸਰੀ ਗਾਲ ਤੇ ਤੁਸੀਂ ਜਦੋਂ ਕਰਾਰ ਪੂਰੇ ਹੋ ਜਾਣਗੇ ਮੈਨੂੰ ਉਦੋਂ ਸੱਦ ਲਿਓ ਤੇ ਸੁਖ ਲਓ ਮਾਰੇ ਕਹਿੰਦੇ ਨੇ ਮਰਦਾਨਿਆ ਇਹਨੂੰ ਨਾ ਕਰ ਜੀ ਕਿਉਂ ਨਾ ਕਰਾਂ ਉਹ ਮਰਦਾਨਿਆ ਤੂੰ ਰਬਾਬ ਵਜਾਉਣਾ ਰਬਾਬ ਤੇ ਤੇਰੀ ਰਬਾਬ ਦੀ ਆਵਾਜ਼ ਤੇ ਮੈਂ ਮਸਤ ਹੋ ਜਾਣਾ ਤੇ ਜਦੋਂ ਮੈਂ ਮਸਤ ਹੋ ਜਾਣਾ ਤੇ ਮੇਰੀ ਜੀਤੀ ਫਿਰ ਅਕਾਲ ਪੁਰਖ ਦੇ ਚਰਨਾਂ ਨਾਲ ਲੱਗ ਜਾਣਾ ਤੇ ਜਦੋਂ ਅਕਾਲ ਪੁਰਖ ਦੇ ਚਰਨਾਂ ਨਾਲ ਸਿੱਧੀ ਲੱਗ ਜਾਂਦੀ ਹੈ ਤੇ ਫੇਰ ਜਦੋਂ ਇਲਾਹੀ ਬਾਣੀ ਆਉਂਦੀ ਉਤੋਂ ਆਪ ਉਹ ਇਕਬਾਲੀ ਹੋ ਜਾਂਦੀ ਹੈ ਜੈਸੀ ਮੈਂ ਆਵੇ ਖਲਕ ਦੀ ਬਾਣੀ ਤੈ ਸਦਾ ਕਦੀ ਗਿਆਨ ਦੇ ਰਾਰੋ ਉਹਨੂੰ ਇਲਾਹੀ ਬਾਣੀ ਆਉਂਦੀ ਹੈ ਉਹ ਫਿਰ ਮੈਂ ਜਿਹੜੀ ਇਲਾਹੀ ਬਾਣੀ ਉਚਾਰਨ ਕਰਾਂਗਾ ਨਾ ਉਹ ਦੁਨੀਆ ਦੇ ਪਾਪੀ ਜੀ ਕਾਜੂ ਦੇ ਪੜਨਗੇ ਜੇ ਉਹਨਾਂ ਦਾ ਭਲਾ ਹੋਏਗਾ ਤੇ ਮਰਦਾਨਿਆ ਤੂੰ ਬਾਪ ਨਾਮ ਜਾਏਗਾ ਤੇ ਮੇਰੀ ਬੀਤੀ ਨਾ ਲੱਗੇਗੀ ਤੇ ਮੈਨੂੰ ਅਕਾਲੀ ਬਾਣੀ ਨਾ ਆਏਗੀ ਤੇ ਮੈਂ ਉਚਾਰਨ ਨਾ ਕਰਾਂਗਾ ਤੇ ਕਾਜੂ ਵੀ ਜੀਆਂ ਦਾ ਭਲਾ ਕਿਸ ਤਰ੍ਹਾਂ ਹੋਏਗਾ ਕਹਿੰਦਾ ਨਾਨਕਾ ਬੜਾ ਚਿਰ ਤੇਰੇ ਨਾਲ ਰਹਿ ਕੇ ਵੇਖਿਆ ਪਰ ਤੇਰੇ ਕਿਰਪਾਨਾਂ 'ਚ ਹੁਣ ਮੈਂ ਆ ਨਹੀਂ ਪਾਇਆ ਭੁੱਖੇ ਨੰਗੇ ਮੇਰੀ ਨੀਂਦ ਦਾ ਵੀ ਘਰ ਦੀ ਹੋਣੀ ਹੈ ਤੇ ਜਦੋਂ ਮੈਂ ਘਰ ਜਾ ਕੇ ਉਹਨਾਂ ਦੇ ਜਵਾਨ ਫੇਰ ਜੇ ਕੱਖ ਨਾਲ ਨਾ ਸਾਡੇ ਘਰ ਦੇ ਆਪੇ ਹੀ ਲੜਾਈ ਪੈ ਜਾਣੀ ਇਸ ਵਾਸਤੇ ਤੂੰ ਆਪਣਾ ਕੰਮ ਕਰ ਤੂੰ ਕਰਾਰਾਂ ਤੇ ਪੱਕਾ ਰਹੋ ਤੇ ਮੈਨੂੰ ਛੁੱਟੀ ਦੇ ਤੇ ਮਰਦਾਨੇ ਨੇ ਕਰਕੇ ਨਾ ਇੱਥੇ ਤਰ੍ਹਾਂ ਰਬਾਬ ਦੇ ਅਰਥ ਕਰਦਾ

Tapi parti jadi bertanya ini. Nuri jawab, pintu nyata. ਸਾਜਦਾ ਮੇਰੇ ਤੇ ਤੇ ਨਾ ਮੇਰੇ ਤੇਰੇ ਸੰਯੋਗ ਤੇ ਵਿਯੋਗ ਤੋਂ ਹੀ ਬੜਾ ਹੁੰਦਾ ਮੇਰਾ ਤੇਰਾ ਕਈਆਂ ਜਨਮਾਂ ਦਾ ਸੰਯੋਗ ਹੈ ਤੇ ਤੇਰੇ ਨਾਲ ਮੈਨੂੰ ਕੰਮ ਹੈ ਮੇਰਾ ਬੜਾ ਦੋਸਤ ਹੈ ਤੂੰ ਬੜਾ ਪਿਆਰਾ ਹੈ ਜਦੋਂ ਚੰਗਾ ਫੁਲਾਇਆ ਨਾ ਮੈਂ ਜ਼ਾਲੇ ਨੂੰ ਕਹਿੰਦਾ ਮਹਾਰਾਜ ਜੀ ਸਿਆਣੇ ਜਿੰਨਾ ਕੋ ਤੁਹਾਡਾ ਪਿਆਰ ਹੈ ਉਹ ਤੇ ਮੈਨੂੰ ਜਾਪਦਾ ਪਰ ਖੜਾ ਸਰੂਪ ਕੇ ਕੰਮ ਲੈਣ ਦੀ ਯਾਦ ਕਰੂਗਾ ਵਾਪਸ ਸਿਆਣੇ ਹੋਣਾ ਫੜਾ ਫੜਾਈ ਜਾਂਦੇ ਹੋ ਤੇਰੇ ਨਾਲ ਪਿਆਰ ਹੈ ਪਿਆਰ ਤੇ ਮੈਨੂੰ ਪਤਾ ਨਾ ਰੋਜ਼ ਮੁੱਖੀਆਂ ਹੀ ਰੱਖਦੇ ਹੁੰਦੇ ਪਿਆਰ ਕਹਿੰਦਾ ਫੜਾ ਕੇ ਸਿਆਣੇ ਬੰਦੇ ਉਹਦੇ ਕੰਮ ਵਾਲਾ ਮੇਰੇ ਕੋਲ ਲਈ ਜਾਂਦੇ ਹੁੰਦੇ ਇਸ ਵਾਸਤੇ ਗੱਲਾਂ ਬਾਤਾਂ ਨਾਲ ਮੈਨੂੰ ਚੰਗਾ ਪਰਚਾਈਦਾ ਮਾਰੇ ਕਹਿੰਦੇ ਨਹੀਂ ਲਿਆ ਇਹ ਗੱਲ ਨਹੀਂ ਹੈ ਤਾਂ ਪ੍ਰਭੂ ਨੂੰ ਮੇਰਾ ਤੇਰਾ ਹੈ ਕਹਿੰਦਾ ਜੀ ਮੈਂ ਇਹਨਾਂ ਗੱਲਾਂ ਵਿੱਚ ਨਹੀਂ ਹੁਣਾ ਸਕਦਾ ਤੇ ਆਲੋ ਲੋ ਰਬਾਬ ਤੇ ਮੈਂ ਚੱਲਿਆ ਮਰਦਾਨਾ ਤੁਰ ਪਿਆ ਮਾਰੇ ਕਿਹੜੇ ਨੂੰ ਬਾਲਿਆ ਗਿਆਨ ਖਾਦੇ ਕਹਿੰਦਾ ਗਰੀਬ ਨੂੰ ਆਜੀ ਮੈਂ ਕਦੇ ਅਰਥ ਨਹੀਂ ਕੀਤੀ ਯਾਰ ਮੇਰੀ ਇਹ ਕਰਜ਼ ਮੰਨ ਲਓ ਤੂੰ ਦੱਸ ਕੀ ਗੱਲ ਭਾਈ ਤੇਰੀ ਕਹਿੰਦਾ ਜੇ ਚੰਦਰਾ ਮਰਾਜੀ ਰੋਜ਼ ਹੀ ਸਾਰੇ ਦਾ ਲੱਗਦਾ ਹੀ ਇਹਨਾਂ ਬਾਬਰਾਂ ਦੇ ਮਰਾਜੀਆਂ ਦੇ ਫਿਰ ਵੀ ਬੜੇ ਛੋਟੇ ਜਾਈ ਹੁੰਦੇ ਨੇ ਇਹ ਨਹੀਂ ਸਮਝੇ ਕੋ ਦਾਬੇ ਨਾਲ ਹੀ ਕੰਮ ਇਹਨਾਂ ਦਾ ਹੋ ਜਾਂਦਾ ਕਹਿੰਦਾ ਜੇ ਮਰਾਠੀ ਰੋਜ਼ ਸਾਡੇ ਨਾਲ ਲੜਦਾ ਰਹਿੰਦਾ ਤਾਂ ਮੈਂ ਰੋਜ਼ ਇਹਨੂੰ ਮਨਾਉਂਦਾ ਹੀ ਰਹਿੰਦਾ ਇਹਨੂੰ ਦਫਾ ਕਰੋ ਖਾ ਜਾਣ ਦਿਓ ਮੇਰੇ ਤੇ ਰਹਿਮ ਕਰੋ ਤੇ ਮੈਨੂੰ ਕਰੋ ਹਾਂ ਕਿਰਪਾ ਤੇ ਉਹ ਮੈਂ ਰਬਾਬ ਵਜਾਉਣ ਲੱਗ ਪਾ ਕਰਾਂਗਾ ਤੇ ਤੁਸੀਂ ਬਾਣੀ ਉਚਾਰਨ ਕਰਮ ਕਰਿਆ ਕਰੋ ਜਾਣ ਦਿਓ ਇਹਨੂੰ ਜਾਂਦਾ ਤੇ ਜਾਣ ਦਿਓ ਮਾਰੇ ਕਹਿੰਦੇ ਨੇ ਪਾਲਿਆ ਗੱਲ ਤੇ ਤੇਰੀ ਹੈ ਸੱਚੀ ਪਰ ਮਰਦਾਨੇ ਨੂੰ ਨਹੀਂ ਸੱਚ ਆਹ ਇਹ ਮੈਨੂੰ ਯਾਦ ਨੇ ਇਹਨਾਂ ਫਰਜ਼ਾਂ ਦੇ ਕਈ ਲਫ਼ਜ਼ ਜਿਹੜੇ ਮੈਂ ਉਸ ਨਹੀਂ ਕਹਿ ਸਕਦਾ ਸਕਦਾ ਇਹ ਬੜਾ ਵੱਡਾ ਹੁੰਦਾ ਦਿਲ ਸਭ ਸਿੱਖ ਰੱਖ ਰੁੱਠ ਜਾਏ ਸਤਿਗੁਰੂ ਨਹੀਂ ਰੁਕਿਆ ਜਾਂਦਾ ਹਰ ਫਤਿਹ ਸਿੰਘ ਜੀ ਮੰਗੇ ਵਾਲੇ ਉਹਨਾਂ ਨੇ ਨਾ ਸਤਿਗੁਰਾਂ ਦੇ ਸਾਹਮਣੇ ਬੈਠ ਕੇ ਕੱਖ ਉਹ ਕਈ ਸਾਹ ਸਤਿਗੁਰੂ ਪ੍ਰਤਾਪ ਸਿੰਘ ਤੋਂ ਵੱਖਰੇ ਹੈ ਸਤਿਗੁਰੂ ਜੀ ਉਹਨਾਂ ਨੂੰ ਪੰਜ ਚੋਂ ਕੱਢ ਛੱਡਿਆ ਪਰ ਸੰਤਾਂ ਨੇ ਫਿਰ ਕੱਖਾ ਕੀਤੀ ਪੈਣੀ ਸਾਹਿਬ ਉਹ ਥਲੇ ਬੈਠ ਕੇ ਸਤਿਗੁਰਾਂ ਦਾ ਤੇਰਾ ਫਿੱਜਣ ਦੇ ਨੂੰ ਤੇ ਫਤਿਹ ਫੁਰਾਂ ਦਾ ਤੇਰਾ ਸੀ ਦੇ ਨੂੰ ਤੇ ਖੱਪਾ ਕੀਏ ਤਾਂ ਰਾਜੀ ਹੋ ਗਏ ਸੰਤ ਫਤਿਹ ਤੇ ਸੰਤ ਫਤਿਹ ਸਰੀਆਂ ਦੇ ਨੇ ਮੈਂ ਸਤਿਗੁਰੂ ਪ੍ਰਤਾਪ ਸਿੰਘ ਨਾਲ ਲੜ ਪਈ ਜਾਂਦਾ ਸੀ ਮੈਂ ਜਦੋਂ ਲੜਿਆ ਹੁੰਦਾ ਸਾਰਾ ਸਤਿਗੁਰੂ ਪ੍ਰਤਾਪ ਸਿੰਘ ਨਾਲ ਉਹ ਮੇਰੇ ਲੜੇ ਦੇ ਗੁੱਸੇ ਹੋਏ ਤੇ ਕੰਮ ਸਵਾਦਾ ਸੀ ਗੁਰੂ ਪ੍ਰਤਾਪ ਸਿੰਘ ਸਵਾਦਾ ਸੀ ਉਹਦੇ ਬਗੈਰ ਮੇਰੇ ਕੰਮ ਕਿਤੇ ਨਹੀਂ ਯਕੀਨ ਉਹਨਾਂ ਦਾ ਇਹਨਾਂ ਸੀ ਇੱਕ ਵਾਰੀ ਸੰਤ ਨਿਰਾਮ ਸਿੰਘ ਆਲਮ ਦੇਵਾ ਸਿੰਘ ਸੰਤ ਕਾਇਲ ਸਿੰਘ ਜੀ ਤੇ ਸਾਡੇ ਇਲਾਕੇ ਦੇ ਕਾਫੀ 5-10 ਸਰੀਰ ਰਲ ਕੇ ਤੇ ਇਹਨਾਂ ਦੇ ਕੋਲ ਕਰੇ ਆਓ ਜੀ ਕਿਸ ਤਰ੍ਹਾਂ ਆਇਓ ਜਲ ਪਾਣੀ ਛਕੋ ਪ੍ਰਸ਼ਾਦ ਪਾਣੀ ਛਕੋ ਕਹਿੰਦੇ ਨੇ ਸਤ ਬਦਲ ਪ੍ਰਸ਼ਾਦ ਪਾਣੀ ਛਕ ਆ ਤੇਰੇ ਨਾਲ ਗੱਲ ਕਰ ਲਾਂਗੇ ਅਸੀਂ ਜੀ ਸਤ ਬਦਲ ਦੱਸੋ ਫਿਰ ਪ੍ਰਸ਼ਾਦ ਪਾਣੀ ਛਕਾਇਆ ਤੇ ਬਹਿ ਗਿਆ ਕਹਿੰਦੇ ਨੇ ਕਿਸ ਤਰ੍ਹਾਂ ਆਇਓ ਕਹਿੰਦੇ ਨੇ ਆਏ ਇਸ ਤਰ੍ਹਾਂ ਵਾ ਭਈ ਜਿਹੜੇ ਨੇ ਨਾ ਮਹਾਰਾਜ ਮਹਾਰਾਜ ਪ੍ਰਤਾਪ ਸਿੰਘ ਜੀ ਉਹਨਾਂ ਦੇ ਅੰਦਰੋਂ ਹੋਰ ਗੱਲ ਸੀ ਨਾ ਉਹ ਤੁਹਾਨੂੰ ਧੋਗੀ ਹੋਈ ਇਹ ਸਾਡੀ ਅਨਪੜਾ ਕੋਲੋਂ ਦਿੱਤੀ ਕਰਾਉਂਦੇ ਇਹਨਾਂ ਨੂੰ ਕੀ ਪਤਾ ਪੜਿਆ ਵੀ ਸਾਰ ਦਾ ਤੇ ਤੁਸੀਂ ਲੱਗੋ ਹਾਂ ਸਾਡੇ ਨਾਲ ਤੇ ਅਸੀਂ ਬਾਬੇ ਜਨ ਸਿੰਘ ਨੂੰ ਅੱਗੇ ਕਰਦੇ ਆ ਤੇ ਨਹੀਂ ਪਤਾ ਦੱਸਦੀ ਇਹ ਸਤਗੁਰਾਂ ਨੂੰ ਕਈ ਪੜਿਆ ਨਾਲ ਬਿਮਾਰ ਕੇ ਤੇ ਅੱਖ ਧਰਾਉਂਦਾ ਭਾਵੇਂ ਟਾਇਰ ਜਿਹਨੂੰ ਮਰਜ਼ੀ ਇਹ ਗੱਡੀ ਦੇ ਦੇ ਜਦੋਂ ਇਹ ਗੱਲ ਆਖੀ ਤੇ ਸੰਤ ਵੈਰਾਗੀ ਹੋ ਕਹਿੰਦੇ ਨੇ ਸੰਤੀ ਇਹ ਸੰਤ ਮੰਡਰੀਏ ਮੈਂ ਤੁਹਾਡਾ ਧੰਨਵਾਦ ਕਰਨਾ ਜਿਹੜੇ ਤੁਸੀਂ ਇੱਥੇ ਆਏ ਹੋ ਤੇ ਜਲ ਪਾਣੀ ਛਕਿਆ ਜੇ ਓਏ ਮੈਂ ਤੁਹਾਨੂੰ ਕੋਈ ਗੱਲਾਂ ਨਾ ਉਹ ਜੇ ਫਕਾਰ ਉਸ ਦੇ ਸਿਰ ਦੇ ਤੇ ਮੈਂ ਲੱਖਾਂ ਵਿੱਚ ਚੋਰ ਕਰਦਾ ਹੁੰਦਾ ਸਾਡਾ ਉਹਦੇ ਪਰ ਖਰਾਬ ਬੋਲਾਂਗਾ ਕਿਸ ਤਰ੍ਹਾਂ ਉਹ ਮੈਂ ਫਿਰ ਬੰਦਾ ਕੀ ਹੋਇਆ ਮੈਂ ਤੇ ਜਮਾ ਹੀ ਹੋਇਆ ਨਾ ਜਿਹੜਾ ਮੈਂ ਸਤਿਗੁਰਾਂ ਦੇ ਪਰ ਖਰਾਬ ਹੋਇਆ ਅੰਦਰ ਹੱਥ ਸਿਰਕ ਜਿਹੜਾ ਲਾਏ ਵੱਡੀ ਵੱਡੀ ਸਤਿਗੁਰੂ ਜਦੋਂ ਨਾ ਨਹੀਂ ਛੱਡਦੇ ਜੀਵ ਨੂੰ ਕੀ ਭਾਵੇਂ ਛੱਡ ਵੀ ਜਾ ਕੇ ਮਾਰੇ ਕਹਿੰਦੇ ਨੇ ਬਾਲਿਆ ਇਹਨੂੰ ਛੱਡਣਾ ਨਹੀਂ ਆਪਾਂ ਇਹ ਕਿਉਂ ਛੱਡਣਾ ਇਸ ਵਾਸਤੇ ਨਹੀਂ ਇਹਦਾ ਤੇ ਕੁਝ ਨਹੀਂ ਵਿਗੜਨਾ ਨੁਕਸਾਨ ਸਾਡਾ ਹੋਣਾ ਸੱਚੇ ਪਾਤਸ਼ਾਹ ਤੁਹਾਡਾ ਕੀ ਨੁਕਸਾਨ ਹੋਵੇਗਾ ਕਹਿੰਦੇ ਨੇ ਤੁਰ ਜਾਏਗਾ ਮਰਦਾਨਾ ਸਭ ਤੋਂ ਜਾਏਗਾ ਇਹ ਭੁੱਖਾ ਰਹੇਗਾ ਨੰਗਾ ਰਹੇਗਾ ਇਹਨੂੰ ਲੋਕ ਮਾਰ ਮਾਰਨਗੇ ਇਹਨੂੰ ਤਕਲੀਫ ਹੋਏਗੀ ਔਖਾ ਹੋਏਗਾ ਤੇ ਲੋਕਾਂ ਨੇ ਮੇਨਾ ਮਾਰਦਾ ਨਾਨਕ ਦਾ ਯਾਰ ਰੋਦਾ ਸਿੰਘਾ ਜੋ ਨਾਨਕ ਦਾ ਯਾਰ ਹੋ ਖਿਆਲ ਫਿਰ ਮੇਨਾ ਕਿਹਨੂੰ ਵੱਜਣਾ ਮੇਰਾ ਸਾਡੇ ਨਾਲ ਸਾਡੇ ਨਾਲ ਮੈਂ ਇਸ ਵਕਤ ਜਾਇਜ਼ ਫੜ ਲਿਆ ਸਾਡੇ ਨਾਮ ਨੂੰ ਬਿਨਾ ਅੱਛਾ ਸੱਚੇ ਪਾਤਸ਼ਾਹ ਤੁਹਾਡਾ ਹੁਕਮ ਮੰਨ ਕੇ ਚਲਾ ਜਾਣਾ ਚਲਾ ਗਿਆ ਬਾਲਾ ਜਾ ਕੇ ਬਾਹੋਂ ਫੜ ਲਿਆ ਮਰਦਾਨੇ ਮਰਦਾਨਾ ਜੀ ਕਹਿੰਦੇ ਤੇ ਮਹਾਰਾਜ ਸਾਹਿਬ ਤੂੰ ਕੰਮ ਕਰ ਮਹਾਰਾਜ ਦਾ ਸਰਦਾਲੂ ਮੈਂ ਮਹਾਰਾਜ ਕੋਲ ਆਇਆ ਵਾਂ ਮੈਂ ਬੜੇ ਦਰਸ਼ਨ ਕੀਤੇ ਨੇ ਮਹਾਰਾਜ ਕਹਿੰਦਾ ਤੁਰ ਪੋ ਤੁਰ ਪੋ ਕਹਿੰਦਾ ਮੈਂ ਨਹੀਂ ਜਾਣਾ ਕਹਿੰਦਾ ਤੂੰ ਮਰਾਸ਼ੀ ਤੇ ਮੈਂ ਜੱਟ ਤੁਸੀਂ ਉਹ ਜੱਟ ਜਿਹੜੇ ਪੱਥਰ 'ਚ ਰੱਬ ਕੱਢ ਲੈਣ ਵਾਲੇ ਤੇ ਜੇ ਤੁਰਪੋਰੀ ਦੇ ਜੱਟਾਂ ਦੀ ਸੇਵਾ ਕਰਾਂਗਾ ਫੇਰ ਵੀ ਤੇ ਤੁਰੇ ਇਹ ਬੰਦਿਆਂ ਨੂੰ ਚੋਣੀ ਨਹੀਂ ਤੁਰ ਪਈਦਾ ਜੱਟਾਂ ਦੀ ਜਿਆਦਾ ਤੁਹਾਨੂੰ ਪਤਾ ਹੀ ਹੈ ਜਿਹੜੀ ਵਿਦਿਆ ਉਹ ਫਿਰ ਇਸਤੇਮਾਲ ਕਰਦੇ ਨੇ ਜਦੋਂ ਇੱਕ ਸਾਬਾ ਮਾਰਿਆ ਕੰਨ ਵਲੇਟ ਕੇ ਮਰਦਾਨਾ ਅੱਗੇ ਤੁਰ ਪਿਆ ਜਦੋਂ ਅੱਗੇ ਤੁਰ ਪਿਆ ਤੇ ਗੁਰੂ ਨਾਨਕ ਦੇ ਕੋਲ ਆ ਗਏ ਨਮਸਕਾਰ ਤੇ ਅਰਜ਼ ਕਰਦਾ ਹੱਥ ਜੋ ਹੈ ਪਰ येईल पर ਕਹਿੰਦੇ ਨਹੀਂ ਕਿ ਜੀ ਤੇ देवा ਓਏ ਉਤਰਾ ਨੂੰ ਪੁੱਤਰ ਤੂੰ ਦੇ ਦੇਵੀਂ ਕੋੜਿਆਂ ਨੇ ਕੋੜ ਦੂਰ ਕਰ ਦੇਵੀਂ ਥਾਂ ਦਾ ਥਾਂ ਤੂੰ ਨੇ ਗੱਦਿਆਂ ਦੀ ਗੱਲ ਤੂੰ ਨੇ ਬੰਦਿਆਂ ਦੀ ਪੱਤ ਤੂੰ ਨੇ ਆਸਿਆਂ ਦਾ ਆਸਰਾ ਤੂੰ ਨੇ ਘਰਿਆਂ ਦੀ ਦੇਰ ਤੂੰ ਤੇ ਮੇਰੇ ਨਾਲ ਕੋਈ ਜਿਹੜੀ ਨੇ ਮੈਨੂੰ ਅੱਖੇ ਬਾਹਰ ਤੜਾਪੜੇ ਸੁੱਕੇ ਹੀ ਰਹਿੰਦੇ ਨੇ ਤੇ ਮੈਨੂੰ ਰੋਟੀ ਵੀ ਨਹੀਂ ਦੇਦਾ ਤੇ ਮਾਰ ਛੜਾ ਲੱਗਾ ਭੁੱਖਿਆ ਇਹ ਵੀ ਕੋਈ ਕੰਮ ਹੈ ਮਾਰੇ ਜਿਹੜੇ ਨੇ ਲਿਆ ਕਾਣਾ ਨਾ ਪਾਓ ਕਾਲਾ ਪੈਣ ਵਾਲੀ ਗੱਲ ਨਹੀਂ ਇਹਦੇ ਹੈ ਭੁੱਖ ਨਾਲ ਮਰਨ ਡਿਆ ਤੁਸੀਂ ਅਜੇ ਦੀਆਂ ਦਿਓ ਕਾਲਾ ਨਾ ਪਾਓ ਕਾਲਾ ਨਾ ਪਾਓ ਨੂਰੀ ਜੋਤ ਵੀ ਨਵੇਂ ਕੋ ਹੱਥ ਬੋਲੇ ਜ਼ਰਾ ਹੌਸਲਾ ਵੀ ਕਰਨਾ ਚਾਹੀਦਾ ਹੈ ਇਸ ਪ੍ਰੇਮ ਪਿਆਰ ਦੇ ਪੰਡ ਦੇ ਕਰਮ ਸਾਹਿਬ ਦੀ ਨਾਲ ਉਠਾਈਦਾ ਹੈ ਪਿੱਛੋਂ ਆਪਣੇ ਸ਼ੌਰ ਨੂੰ ਪਾਈਦਾ ਹੈ ਪਹਿਲਾਂ ਆਪਣਾ ਪਾਉਣਾ ਪਰ ਮਰਦਾਨਿਆ ਯਾਦ ਕਰ ਅੱਜ ਜਿੱਥੇ ਮੇਰਾ ਨਾਮ ਜੀ ਕਹਿੰਦਾ ਇੱਥੇ ਮੇਰਾ ਨਾਮ ਹੈਗਾ ਸਟੇਜਾਂ ਦੇ ਵੇਲੇ ਸਾਰੀਆਂ ਹੋਣਗੀਆਂ ਜਿੱਥੇ ਮੇਰੇ ਸਤਿਗੁਰੂ ਪ੍ਰਤਾਪ ਸਿੰਘ ਸੰਦੇ ਪਾਤਸ਼ਾਹ ਦਾ ਨਾਮ ਆਏਗਾ ਨਾ ਉੱਥੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਦਾ ਨਾਮ ਨਾਲ ਆਏ ਉੱਥੇ ਸੰਤ ਰਕਮ ਸੁਰਾ ਦਾ ਨਾਮ ਨਾਲ ਆਏਗਾ ਉੱਥੇ ਸੰਤ ਹਾਦਰ ਸੁਰ ਚੌਰ ਪਰਿਵਾਰ ਦਾ ਨਾਮ ਨਾਲ ਆਏਗਾ ਉੱਥੇ ਦਰਸ਼ਨ ਸਿੰਘ ਖਜਾਨ ਸਿੰਘ ਰਾਧੀਆਂ ਦਾ ਨਾਮ ਲਾ ਲਾਏਗਾ ਉੱਥੇ ਸੰਤ ਜਿਆਦਾ ਸਿੰਘ ਦਾ ਸੰਤ ਪ੍ਰੀਤਮ ਸਿੰਘ ਪੱਤੀ ਵਾਲੇ ਹੋਰ ਜਿਹੜਾ ਉਹਨਾਂ ਦੇ ਹਜ਼ੂਰੀ ਸੇਵਕ ਹਜ਼ਾਰਾਂ ਦੇ ਲੱਗੇ ਹੋਏ ਨੇ ਸਾਰੇ ਦਾ ਮੇਰੇ ਸਤਿਗੁਰੂ ਪ੍ਰਤਾਪ ਸਿੰਘ ਦੇ ਨਾਲ ਨਾ ਹੈ ਕਹਿੰਦੇ ਨੇ ਮਰਦਾਨਿਆ ਠੀਕ ਹੈ ਤੂੰ ਐਸ ਵਕਤ ਔਖਾ ਵੀ ਰਹਿੰਦਾ ਭੁੱਖਾ ਵੀ ਰਹਿੰਦਾ ਪਰ ਮਰਦਾਨਿਆ ਤੇਰੀਆਂ ਸਤੇਜਾਂ ਉੱਤੇ ਗੱਲਾਂ ਹੋਣਗੀਆਂ ਹੁਣ ਹੁੰਦੀਆਂ ਨੇ ਕਿ ਗੱਲਾਂ ਲੋਕੀ ਪੜਦੇ ਨੇ ਓਏ ਨਾਨਕ ਨਾਨਕ ਕਰਦੀ ਕਾਰ ਮਰਦਾਨੇ ਦੀ ਜਿੱਥੇ ਮਰਦਾਨੇ ਦੀ ਫੋਟੋ ਨਾ ਨਾ ਹੋਏ ਕੱਲੇ ਗੁਰੂ ਨਾਨਕ ਦੀ ਫੋਟੋ ਹੋਏ ਨਾ ਤੇ ਲੋਕੀ ਦੇ ਨੇ ਨਾਲ ਮਰਦਾਨਾ ਨਹੀਂ ਹੋਣਾ ਚਾਹੀਦਾ ਮਰਦਾਨਾ ਕਿੱਥੇ ਗਿਆ ਰਵਾਜ ਜਾਉਣ ਵਾਲਾ ਕਿਤੇ ਸਾਧੂ ਜੀ ਕੱਲੇ ਹੁੰਦੇ ਸਨ ਨਾ ਕਈ ਵਾਰੀ ਅੱਗਾ ਪਿੱਛਾ ਹੋ ਜਾਣਾ ਤੇ ਸਾਰੇ ਨੇ ਪੁੱਛਣਾ ਭਾਈ ਸਾਹਿਬ ਕਿੱਥੇ ਨੇ ਭਾਈ ਜੀ ਕਿੱਥੇ ਤੇ ਜੇ ਕਿਤੇ ਭਾਈ ਸਾਹਿਬ ਵੱਖਰੇ ਹੋਣਾ ਤਾਂ ਸਾਡਾ ਸਰਦਾ ਭਾਈ ਜੀ ਤੁਸੀਂ ਕੱਲੇ ਕਿਉਂ ਫਿਰਦੇ ਹੋ ਸਾਧੂ ਜੀ ਕਿਹੜੇ ਕੋਈ ਸਤਿਗੁਰੂ ਦਾ ਕੱਲਾ ਹੀ ਫਿਰਦੇ ਹੋ ਤਾਂ ਜਿਸ ਸਿੱਖਾਂ ਦੇ ਨਾਲ ਉਸੇ ਤਰ੍ਹਾਂ ਜਿਸ ਤਰ੍ਹਾਂ ਸਾਧੂ ਰਾਮ ਸਿੱਖਣ ਦੇ ਪਾਤਸ਼ਾਹ ਦੇ ਨਾਲ ਸਿੱਖਾਂ ਦੇ ਇਤਿਹਾਸ ਨੇ ਗੁਰੂ ਵਾਲੀ ਸਿੱਖੇ ਨਾਲ ਇਤਿਹਾਸ ਹਨ ਇਸੇ ਤਰ੍ਹਾਂ ਸਤਿਗੁਰੂ ਦੀ ਪ੍ਰਭਾਵ ਸਿੱਖੇ ਨਾਲ ਇਤਿਹਾਸ ਹੁੰਦੇ ਇਸੇ ਤਰ੍ਹਾਂ ਜਿਹੜੇ ਮੌਜੂਦਾ ਸਾਧੂ ਜੀ ਨੇ ਇਹਨਾਂ ਦੇ ਸਿਰ ਜਿਹੜੇ ਨੇ ਇਹਨਾਂ ਦੇ ਨਾਲ ਉਸੇ ਤਰ੍ਹਾਂ ਹੀ ਇਤਿਹਾਸ ਹਨ ਮਰਦਾਨੀਆਂ ਕਾਲਾ ਨਾ ਪਾਓ ਤੇ ਤੇਰੀਆਂ ਸਮੇਜਾਂ ਦੇ ਸਾਥੀਆਂ ਹੁਣ ਕਰਨੀਆਂ ਕਹਿੰਦਾ ਮਹਾਰਾਜ ਜੀ ਸਾਫੀਆਂ ਦੂਜਿਆਂ ਨੂੰ ਮੈਂ ਫੂਕਣਾ ਮੋਇਆ ਦੇ ਹੈ ਤੇ ਧੀਵਿਆਂ ਦੇ ਪੇਟ ਖਰੇ ਤੇ ਮੋਇਆਂ ਦੇ ਕੜਾਏ ਜੜੇ ਮੈਂ ਤਾਂ ਹੁਣ ਭੁੱਖ ਨਾਲ ਮਰਨ ਡਿਆ ਆ ਤੇ ਤੁਸੀਂ ਆਂਦੇ ਹੋ ਮੇਰੀਆਂ ਸਾਖੀਆਂ ਹੋਣ ਕਦੀ ਮੈਂ ਸਾਖੀਆਂ ਨੂੰ ਕੀ ਕਰਨਾ ਸਿੱਧੀ ਗੱਲ ਹੈ ਦੋ ਪਰੌਂਠੇ ਉਸ ਦੇ ਦਿਆ ਕਰੋ ਤੇ ਦੋ ਪਰੌਂਠੇ ਉਸ ਦੇ ਦਿਆ ਕਰੋ ਤੇ ਇੱਕ ਗਲਾਸ ਦੁੱਧ ਦਾ ਭਰਿਆ ਸੌਣ ਲਿਆਓ ਕੜੀ ਦਾ ਦੁੱਧ ਦੁੱਧ ਕੜੀ ਦਾ ਗਲਾਸ ਨਾ ਐਡਾ ਵੱਡਾ ਗਲਾਸ ਦਾ ਉਹ ਦੇ ਦਿਆ ਕਰੋ ਅੱਜ ਕੱਲ੍ਹ ਦੇ ਵਰਗੇ ਗਲਾਸ ਨਹੀਂ ਅੱਜ ਕੱਲ੍ਹ ਦੇ ਗਲਾਸ ਕਾਦੇ ਇੰਨੇ ਨਹੀਂ ਗਲਾਸ ਮੇਰੇ ਇੰਨੇ ਉਹਨਾਂ ਦਾ ਵਿੱਚ ਲੱਕ ਮਾਰ ਖੜਿਆ ਹੁੰਦਾ ਦੇ ਵਿੱਚ ਬਹੁਤ ਤੇ ਪਾਣੀ ਦੀ ਪਦਾਰਥ ਹੈ ਆਦਮੀ ਵੀ ਸੱਕ ਪੀਂਦਾ ਪੀਂਦਾ ਸ਼ਰਮਿੰਦਾ ਹੋ ਜਾ ਪਰ ਗਲਾਸ ਨਾਲ ਰੱਜਦਾ ਘੱਟ ਹੀ ਅੱਜ ਕੱਲ ਕੋਈ ਗੁਰਮੁਖ ਪਿਆਰਾ ਹੋ ਗਿਆ ਕਹਿੰਦਾ ਮਹਾਰਾਜ ਜੀ ਮੇਰੀ ਤੁਹਾਡੀ ਨਿੱਜ ਆ ਗਈ ਉਸ ਵੇਲੇ ਪ੍ਰਸ਼ਾਦੇ ਦੇ ਦਿਆ ਕਰੋ ਉਸ ਵੇਲੇ ਪ੍ਰਸ਼ਾਦੇ ਦੇ ਦਿਆ ਕਰ ਰਜਵਾ ਦੁੱਧ ਦੇ ਦਿਆ ਕਰੋ ਨਹੀਂ ਤੇ ਮੇਰੀ ਤੁਹਾਡੀ ਫਸ ਜੂਗਾ